ਬੋਲੇ ਮਹੱਲਾ ਪੰਜਵਾਂ ਜੋ 11 ਛੰਦ ਦਰਜ ਹੈ ਦੀ ਕਥਾ ਆਪਾਂ ਅੱਜ ਜੋ ਅਰਥ ਭੇਦ ਆਪ ਜੀ ਤੋਂ ਗਿਆਨ ਲਵਾਂਗੇ ਪਰ ਕੁਝ ਜਿਹੜੇ ਟੀਕਾਕਾਰ ਹਨ ਜੀ ਉਹਨਾਂ ਨੇ ਆਪਣੇ ਵੱਲੋਂ ਕੁਝ ਚੌਬੋਲੇ ਜਿਹੜਾ ਸ਼ਬਦ ਹੈ ਇਹਦੀ ਕੁਝ ਖੋਜ ਕੀਤੀ ਉਹਨਾਂ ਨੇ ਕੁਝ ਇਸ ਤਰ੍ਹਾਂ ਲਿਖਿਆ ਜੀ ਖਾਸ ਕਰ ਭਾਈ ਕਾਨ ਸਿੰਘ ਨਾਭਾ ਜੀ ਨੇ ਕਹਿੰਦੇ ਸੰਗੀਤ ਅਨੁਸਾਰ ਚਤੁਰੰਗ ਦਾ ਨਾਮ ਵੀ ਚੋਬੋਲਾ ਹੈ ਜਿਸ ਛੰਦ ਵਿੱਚ ਚਾਰ ਭਾਸ਼ਾ ਬੋਲੀਆਂ ਹੋਣ ਉਹ ਵੀ ਚੋਬੋਲਾ ਹੈ ਉਹ ਛੰਦ ਵੀ ਬੋਲਾ ਹੈ ਜਿਸ ਦੇ ਚੌਥੇ ਪਰੇ ਦੇ ਆਦ ਸੰਬੋਧਨ ਪਦ ਹੋਵੇ ਅੱਗੇ ਉਹ ਫੇਰ ਲਿਖਦੇ ਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚਾਰ ਪ੍ਰੇਮੀਆਂ ਦੇ ਬੋਲ ਬਚਨ ਬਾਣੀ ਵਿੱਚ ਕਥਨ ਕੀਤੇ ਹਨ ਉਸ ਦਾ ਚੌਬੋਲਾ ਸੰਗਿਆ ਹੈ ਚਾਹੇ ਛੰਦ ਇਸ ਦਾ ਦੋਹਾ ਹੈ ਚਲੋ ਯਥਾ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬੀਦੇ ਬਾਂਦੇ ਕਮਲ ਮੈਂ ਭਵਰ ਰਹੇ ਲਪਟਾਏ ਇਹ ਉਹ ਇੱਕ ਇਸ ਦਾ ਐਗਜ਼ਾਮਪਲ ਦਿੰਨੇ ਆ ਜੀ ਫਿਰ ਉਹ ਲਿਖਦੇ ਆ ਜੀ ਕਿਸੇ ਦੇ ਮਤ ਵਿੱਚ ਤਾਟੰਕ ਛੰਦ ਦਾ ਨਾਮ ਵੀ ਚੌਬੋਲਾ ਹੈ ਫਿਰ ਇਹ ਕਹਾਣੀ ਇੱਕ ਹੋਰ ਲਿਖਦੇ ਆ ਜੀ ਕਹਿੰਦੇ ਇਸ ਸਿਰਲੇਖ ਅਧੀਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਰਚਿਤ 11 ਪਦੇ ਦਰਜ ਹਨ ਇਸ ਬਾਣੀ ਦਾ ਚੌਬੋਲੇ ਨਾਮ ਦਾ ਪਿਸ਼ੋਕੜ ਸ਼ਾਹ ਬਾਜਪੁਰ ਦਾ ਵਾਸੀ ਇੱਕ ਸਿੱਖ ਸੰਮਣ ਸੰਮਣ ਦਾ ਪੁੱਤਰ ਮੂਸਣ ਜਮਾਲ ਅਤੇ ਪਤੰਗ ਹਨ ਇਸ ਬਾਣੀ ਦਾ ਆਰੰਭ ਸੰਮਣ ਜੋ ਇਸ ਪ੍ਰੇਮ ਕੀ ਦਮ ਕਿਤ ਹੋਤੀ 60 ਪੰਕਤੀ ਤੋਂ ਹੁੰਦਾ ਹੈ ਇਹ ਬਾਣੀ ਪ੍ਰੇਮ ਤੇ ਭਾਵਨਾ ਦੀ ਪ੍ਰਤੀਕ ਹੈ ਪ੍ਰਭੂ ਦਾ ਪ੍ਰੇਮ ਸਿਮਰਨ ਅਤੇ ਸ਼ਰਧਾ ਭਾਵਨਾ ਨਾਲ ਪ੍ਰਾਪਤ ਹੁੰਦਾ ਹੈ ਕਰਮਕਾਂਡ ਤੇ ਤੀਰਥ ਇਸ਼ਨਾਨ ਮਨੁੱਖ ਨੂੰ ਵਿਕਾਰਾਂ ਤੋਂ ਬਚਾਉਣ ਵਿੱਚ ਸਹਾਇਕ ਨਹੀਂ ਹੋ ਸਕਦੇ ਹੁਣ ਮੇਰੇ ਤਿਆਗ ਦੀ ਲੋੜ ਹੈ ਜਿਵੇਂ ਪਤੰਗਾ ਦੀਪਕ ਵੇਖ ਕੇ ਮਦਹੋਸ਼ ਹੋ ਜਾਂਦਾ ਹੈ ਅਤੇ ਆਪਣੀ ਜਾਨ ਕੁਰਬਾਨ ਕਰ ਦਿੰਦਾ ਹੈ ਇਸੇ ਤਰ੍ਹਾਂ ਜਿਹੜਾ ਜਗਿਆਸੂ ਪਰਮੇਸ਼ਰ ਦੇ ਨਾਮ ਤੋਂ ਆਪਣਾ ਆਪਾ ਵਾਰ ਦਿੰਦਾ ਹੈ ਉਹ ਇਸ ਮਾਰਗ ਤੇ ਸਫਲ ਹੁੰਦਾ ਹੈ ਅਤੇ ਮਹਾ ਮਿਲਾਪ ਵਾਲੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਇਸ ਤਰ੍ਹਾਂ ਦੀ ਕੋਈ ਗੱਲ ਲਿਖੀ ਹੈ ਇਹ ਕੋਈ ਕਹਾਣੀ ਦਾ ਕੀ ਜ਼ਿਕਰ ਹੈ ਜੀ ਇਹਦੇ ਬਾਰੇ ਦੱਸੋ ਥੋੜਾ ਜਿਹਾ ਕੁਝ ਵੀ ਨਹੀਂ ਹੈਗਾ ਇਹ ਅਸਲ ਦੇ ਵਿੱਚ ਇਹਦਾ ਪਿਛੋਕੜ ਜਿਹੜਾ ਹੈਗਾ ਇਹ ਹੈਗਾ ਜਿਹੜੇ ਨਿਰਮਲੇ ਸੰਤਾਂ ਉਹਦੇ ਸੰਤ ਸੀ ਉਹਨਾਂ ਨੂੰ ਕਹਾਣੀਆਂ ਘੜ ਦੀ ਵਾਦੀ ਸੀ ਉਹਨਾਂ ਦੀ ਸਮਝ ਤਾਂ ਗੁਰਬਾਣੀ ਆਈ ਨਹੀਂ ਨਾ ਉਹਨਾਂ ਨੂੰ ਸਮਝਣ ਦੀ ਲੋੜ ਸੀ ਉਹ ਐ ਜਿਹੀਆਂ ਕਹਾਣੀਆਂ ਉਲਟ ਪਟਾਂ ਘੜ ਕੇ ਭੱਬਲ ਭੂਸੇ ਜੇ ਪਾ ਕੇ ਚਲੇ ਗਏ ਅਸਲ ਦੇ ਵਿੱਚ ਉਹਨਾਂ ਦਾ ਕੰਮ ਸੀ ਜਿਆਦਾ ਹਿੰਦੂ ਮਤ ਨੂੰ ਬਚਾਉਣਾ ਹਿੰਦੂ ਮਤ ਉਹਨਾਂ ਨੇ ਬਚਾ ਲਈ ਜਿਨ੍ਹਾਂ ਨੇ ਗੁਰਬਾਣੀ ਦਾ ਪ੍ਰਚਾਰ ਕੀਤਾ ਉਹਨਾਂ ਨੂੰ ਤਾਂ ਬੜੇ ਤਸੀਹੇ ਮਿਲੇ ਨੇ ਇਹਨਾਂ ਨੂੰ ਕਿਸੇ ਨੂੰ ਤਸੀਹਾ ਨਹੀਂ ਮਿਲਿਆ ਜਿਨ੍ਹਾਂ ਨੇ ਪ੍ਰਚਾਰ ਕੀਤਾ ਸੰਤਾਂ ਨੇ ਕਿਉਂਕਿ ਇਹ ਤਾਂ ਭੇਜੇ ਗਵਰਨਮੈਂਟ ਦੇ ਸੀਗੇ ਜਿਹੜੇ ਉਲਟੇਰਾ ਪਾਉਣੇ ਵਾਲੇ ਜਿੱਥੇ ਤੱਕ ਚਬੋਲੇ ਦੀ ਗੱਲ ਹੈ ਰਾਗ ਵਿਦਿਆ ਸਾਡਾ ਵਿਸ਼ਾ ਨਹੀਂ ਹੈ ਸਾਡਾ ਵਿਸ਼ਾ ਹੈ ਗੁਰਬਾਣੀ ਕੀ ਕਹਿੰਦੀ ਹੈ ਇਹਦਾ ਆਤਮ ਗਿਆਨ ਇਹਦੇ ਵਿੱਚ ਜੋ ਦੁੱਧ 'ਚ ਜੋ ਮੱਖਣ ਹੈ ਇਹਦੇ 'ਚ ਅਸੀਂ ਤਾਂ ਉਹ ਰੜਕਣਾ ਨੂੰ ਬੁਲਾਉਣਾ ਇਹ ਅੰਡਵੰਡ ਹੋਰ ਕੁਝ ਬਹੁਤ ਜਾਣਦਾ ਗੁਰਬਾਣੀ ਦਾ ਇਹਨੇ ਮੱਖਣ ਵੱਲ ਧਿਆਨ ਦਿੱਤਾ ਨਹੀਂ ਇਹਨਾਂ ਲੋਕਾਂ ਨੇ ਨਾ ਉਹਦੀ ਸਮਝ ਆਈ ਹੈ ਸਾਡਾ ਵਿਸ਼ਾ ਸਿਰਫ ਗੁਰਬਾਣੀ ਨੂੰ ਸਮਝਣਾ ਪਰ ਸਮਝਾਉਣਾ ਬਾਕੀ ਰਾਗ ਵਿਦਿਆ ਸਾਡਾ ਵਿਸ਼ਾ ਹੀ ਨਹੀਂ ਹੈ ਜਿਹੜਾ ਰਾਗੀ ਹੋਣਗੇ ਉਹਨਾਂ ਦਾ ਵਿਸ਼ਾ ਹੋਊਗਾ ਜਿੱਥੇ ਤੱਕ ਪ੍ਰੇਮ ਭਗਤੀ ਦੀ ਗੱਲ ਹੈ ਸਾਰੀ ਇਹ ਭਗਤੀ ਦਾ ਨਾਮ ਪ੍ਰੇਮ ਭਗਤੀ ਹੈ ਸਾਰੀ ਗੁਰਬਾਣੀ ਪ੍ਰੇਮ ਭਗਤੀ ਹੈ ਜੋ ਕਹੇ ਇਹੀ ਬਾਣੀ ਸਿਰਫ ਪ੍ਰੇਮ ਭਗਤੀ ਵਾਲੀ ਗੱਲ ਹੈ ਇਹ ਵੀ ਗਲਤ ਹੈ ਉਹਦੀ ਸਾਰੀ ਗੁਰਬਾਣੀ ਦਾ ਨਾਮ ਇਹ ਤਾਂ ਭਗਤੀ ਪ੍ਰੇਮਾ ਭਗਤੀ ਨਾਮ ਹੈ ਸਾਰੀ ਬਾਣੀਆਂ ਪ੍ਰੇਮ ਭਗਤੀ ਹੈ ਤੇ ਸਾਰੀ ਭਗਤੀ ਦਾ ਨਾਮ ਪ੍ਰੇਮਾ ਭਗਤੀ ਹੈ ਜਿਨ ਪ੍ਰੇਮ ਹੋ ਤੇ ਨਹੀਂ ਪਰ ਪਾਇਓ ਦਸਮ ਪਾਸ਼ਾ ਵੀ ਇਹ ਤਾਂ ਗੱਲ ਕਹਿੰਦੇ ਨੇ ਇਹ ਗੱਲਾਂ ਨੇ ਦੀਆਂ ਫਜ਼ੂਲ ਗੱਲ ਜਿਹੜੀ ਕੰਮ ਦੀ ਹੈ ਸਮਣ ਨਾਲ ਮੂਸਣ ਵਾਲੀ ਜਿੱਤਾ ਕਹਿੰਦੇ ਕਹਾਣੀ ਦੀ ਗੱਲ ਕੀਤੀ ਇਹ ਵੀ ਫਜ਼ੂਲ ਹੈ ਇਹਦੀ ਸੁਮਨ ਲਫ਼ਜ਼ ਹੈ ਸਮਣ ਨਹੀਂ ਲਫ਼ਜ਼ ਹੈ ਸੁਮਨ ਦੋ ਮਨ ਨੇ ਸਾਡੇ ਇੱਕ ਪੋਜ਼ਿਟਿਵ ਹੈ ਉਹਦਾ ਨਾਮ ਸੁਮਨ ਹੈ ਇੱਕ ਮੂਸਨ ਹੈ ਮੁੱਸਿਆ ਹੋਇਆ ਮੁੱਸੀ ਮੂਸੀ ਰੋਵੇ ਕਬੀਰ ਕੀ ਮਾਈ ਜਿਹੜਾ ਮਾਇਆ ਮੋਹ ਦੇ ਠਗੋਰੀ ਕਾਇਆ ਹੋਇਆ ਹਿੱਸਾ ਸਮੰਦਾ ਉਹ ਗੁੱਸਾ ਨੇ ਉਹਦਾ ਨਾ ਗੁੱਸਿਆ ਹੋਇਆ ਠਗਿਆ ਹੋਇਆ ਦੋ ਮਨ ਨੇ ਇੱਕ ਮਾਇਆ 'ਚ ਫਸਿਆ ਹੋਇਆ ਗੁੱਸਿਆ ਹੋਇਆ ਇੱਕ ਅੰਦਰ ਹੈ ਜਿਹੜਾ ਅੰਤਰਾਤਮਾ ਉਹ ਗੁੱਸਿਆ ਹੋਇਆ ਨਹੀਂ ਉਹ ਸੁਮਨ ਹੈ ਸ੍ਰੇਸ਼ਟ ਮਨ ਹੈ ਇਹਨਾਂ ਦੋਹਾਂ ਦੀ ਉਹ ਕਹਾਣੀ ਹੈ ਸਾਰੀ ਗੁਰਬਾਣੀ ਇਹਨਾਂ ਦੀ ਉਹ ਕਹਾਣੀ ਹੈ ਤੇ ਆਤਮ ਕਥਾ ਸਾਰੀ ਉਹ ਇਹ ਰਾਜਾ ਰਾਮ ਦੀ ਕਹਾਣੀ ਹੈ ਉਹ ਜਿਹੜਾ ਸੁਮਨ ਹੈ ਉਹੀ ਰਾਜਾ ਰਾਮ ਹੈ ਉਹੀ ਪ੍ਰਭ ਹੈ ਜਿਹਨੂੰ ਤੁਸੀਂ ਰੋਜ਼ ਕਹਿੰਦੇ ਹੋ ਉਹੀ ਸਾਡਾ ਮੂਲ ਹੈ ਉਸੇ ਦਾ ਨਾਮ ਗੁਰਦੇਵ ਹੈ ਇਹ ਸਾਰੇ ਉਹਦੇ ਹੀ ਨਾਮ ਨੇ ਉਹਨੂੰ ਸੁਮਨ ਇਸ ਬਾਣੀ 'ਚ ਉਹਨੂੰ ਸੁਮਨ ਕਿਹਾ ਹੋਇਆ ਉਹਨੂੰ ਸੰਬੋਧਨ ਕੀਤ ਕਰਕੇ ਗੱਲ ਕਹੀ ਹੋਈ ਹੈ ਸੁਮਨ ਹਾਂਜੀ ਠੀਕ ਹੈ ਜੀ ਚੋ ਬੋਲੇ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਮਨ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ ਰਾਵਣ ਹੁਤੇ ਸੋ ਰੰਕ ਨਹਿ ਜਿਨ ਸਿਰ ਦੀਨੇ ਕਾਠ ਸੁਮਨ ਨੂੰ ਤਾਂ ਸੰਬੋਧਨ ਕਰਕੇ ਗੱਲ ਕਹੀ ਹੋਈ ਹੈ ਉਹਨੇ ਕਹਿੰਦੇ ਸੁਮਨ ਨੇ ਬਾਣੀ ਰਚੀ ਹੋਈ ਹੈ ਸੁਮਨ ਨੂੰ ਸੰਬੋਧਨ ਕੀਤਾ ਹੋਇਆ ਉਹਨੂੰ ਕਿਹਾ ਵੀ ਜੇ ਇਹ ਪ੍ਰੇਮ ਦਾ ਕੋਈ ਮੁੱਲ ਹੁੰਦਾ ਨਾ ਪ੍ਰੇਮ ਦਾ ਮੁੱਲ ਕੋਈ ਨਹੀਂ ਹੈ ਜੇ ਸੋਨੇ ਦੇ ਬੱਟੇ ਮਿਲਦਾ ਹੁੰਦਾ ਤਾਂ ਫਿਰ ਰਾਵਣ ਦੀ ਤਾਂ ਲੰਕਾ ਸੋਨੇ ਦੀ ਸੀ ਉਹਨੂੰ ਸਿਰ ਵੱਢ ਕੇ ਕਿਉਂ ਦੇਣਾ ਪੈਂਦਾ ਭਗਤੀ ਕਰਨ ਵੇਲੇ ਰਾਵਣ ਨੇ ਕਹਿੰਦਾ ਨੇ 1100 ਦਿੱਤੇ ਨੇ ਵੱਢ ਕੇ ਸ਼ਿਵਜੀ ਨੂੰ ਭਗਤੀ 'ਚ ਅਸਲ ਜਰਨੀਆਂ ਵੱਢ ਕੇ ਦਿੱਤੇ ਉਹਨੇ ਰਾਵਣ ਜਿਹੜਾ ਹੈਗਾ ਉਹ ਵੇਦ ਦਾ ਪਾਸ਼ਕ ਹੈ ਉਹਦੀ ਮਤ ਗੁਰਮਤ ਹੈ ਇਹ ਤੇ ਸਿਰ ਦੇਣਾ ਹੀ ਪੈਂਦਾ ਮਨ ਦੀ ਜੇ ਸਿਰ ਸੌਂਪੀਏ ਉਹ ਸਿਰ ਮੰਨ ਦੇਣਾ ਪੈਂਦਾ ਮੰਨ ਦੇਣਾ ਹੀ ਸਿਰ ਦੇਣਾ ਇਹਨਾਂ ਨੇ ਉਹਦੀ ਵੀ ਕਥਾ ਬਣਾ ਲਈ ਉਹਨੇ ਸਿਰ ਦਿੱਤੇ ਸ਼ਿਵ ਜੀ ਨੂੰ ਜਦ ਕਿ ਉਹਨੇ ਸ਼ਿਵ ਭਗਤ ਆ ਜਿਹੜੇ ਇਹਨਾਂ ਦੇ ਸੀਗੇ ਸਾਧੂ ਸੰਤ ਉਹ ਤਾਂ ਉਹਨੇ ਜੇਲ੍ਹ ਚ ਰੱਖੇ ਤੇ ਬੰਦ ਕਰਕੇ ਚਲੋ ਖੈਰ ਕਿਵੇਂ ਵੀ ਹੈ ਉਹ ਕਹਿੰਦੇ ਵੀ ਜੇ ਇਹ ਕੰਚਨ ਸੋ ਪਾਈਏ ਨਹੀਂ ਤੋਲ ਕਬੀਰ ਕਹਿ ਰਿਹਾ ਮਨ ਦੇ RAM ਲਿਓ ਹੈ ਮੋਲ ਜੇ ਪ੍ਰੇਮ ਕਰਨਾ ਹੈ ਬੁੱਧੀ ਨੇ ਤਾਂ ਮਨ ਦੇਣਾ ਪਊ ਆਪਣਾ ਜੇ RAM ਨਾਲ ਪ੍ਰੇਮ ਕਰਨਾ ਸੀਤਾ ਨੇ ਬੁੱਧੀ ਨੇ ਤਾਂ ਆਪਣਾ ਮਨ ਵੇਚੇ ਸਤਗੁਰ ਕੇ ਪਾਸ ਵੇਚਣਾ ਪਊਗਾ ਤਾਂ RAM ਇਹਦੇ ਨਾਲ RAM ਮੁੱਲ ਆਊਗਾ ਇਹਨੂੰ RAM ਇਹਦਾ ਬਣ ਜਾਊਗਾ ਫਿਰ ਕੰਚਨ ਦੇ ਬਰਾਬਰ ਨਹੀਂ ਮਿਲਦਾ ਇਹਦਾ ਮੁੱਲ ਨਹੀਂ ਹੋਰ ਕੋਈ ਇਹ ਅਮੁੱਲ ਗੁਣ ਨੇ ਅਮੁੱਲ ਵਪਾਰ ਹੈ ਇਹਦਾ ਪ੍ਰੇਮ ਅਮੁੱਲ ਚੀਜ਼ ਦਾ ਨਾਮ ਹੈ ਪ੍ਰੇਮਾ ਭਗਤੀ ਵਿੱਚ ਮੁੱਲ ਨਹੀਂ ਹੁੰਦਾ ਇੱਥੇ ਵੀ ਸੋਨਾ ਚਾੜ ਕੇ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ ਹਰਮੰਦਰ ਸਾਹਿਬ ਤੇ ਸੋਨਾ ਲਾ ਕੇ ਪ੍ਰੇਮ ਹੈ ਨਹੀਂ ਸੀਗਾ ਸੋਨਾ ਲਾਤਾ ਮੂਰਤੀਆਂ ਲੈਣ ਦੀਆਂ ਪ੍ਰਕਰਮਾਂ 'ਚ ਸੋਨਾ ਚੜਤਾ ਇਹ ਤਾਂ ਕੁਝ ਕੀਤਾ ਇਹ ਤਾਂ ਖਲਾਫ ਹੈ ਸੋਨੇ ਨਾਲ ਨਹੀਂ ਖੁਸ਼ ਹੁੰਦਾ ਉਹ ਮਨ ਦੇਣਾ ਸੀ ਮਨ ਵਿੱਚ ਸਤਿਗੁਰ ਕੇ ਪਾਸ ਗੁਰਮੁਖਾਂ ਨੇ ਮੰਨ ਦਿੱਤਾ ਗੁਰੂ ਨੂੰ ਸੋਨੇ ਨਾਲ ਮਿਲਦਾ ਕਹਿੰਦੇ ਫਿਰ ਜੇ ਸੋਨੇ ਬੱਟੇ ਮਿਲਦਾ ਪ੍ਰੇਮ ਖਰੀਦਣ ਵਾਲੀ ਜਾਂ ਵੇਚਣ ਵਾਲੀ ਚੀਜ਼ ਹੁੰਦੀ ਵਿਕਣ ਵਾਲੀ ਚੀਜ਼ ਹੁੰਦੀ ਤਾਂ ਰਾਵਣ ਨੂੰ ਸਿਰ ਨਹੀਂ ਸੀ ਦੇਣਾ ਪੈਂਦਾ ਸੋਨਾ ਉਹਦੇ ਕੋਲ ਬਥੇਰਾ ਸੀ ਹਾਂਜੀ ਅੱਛਾ ਜੀ ਸੁਮਨ ਪੜਾਂਗੇ ਸੁਮਨ ਜੋ ਇਸ ਪ੍ਰੇਮ ਸੁਮਨ ਲਫ਼ਜ਼ ਹੈ ਸੁਮਨ ਸ੍ਰੇਸ਼ਟ ਮਨ ਠੀਕ ਹੈ ਪਰ ਇਹਨਾਂ ਨੇ ਟਿੱਪੀਆਂ ਦਾ ਆਪਾਂ ਪਹਿਲਾਂ ਵੀ ਦੇਖਿਆ ਵੀ ਟਿੱਪੀਆਂ ਦੀ ਤਾਂ ਬਹੁਤ ਦੁਰਵਰਤੋਂ ਹੋ ਚੁੱਕੀ ਹੈ ਛਾਪੇ ਵਾਲੀ ਇਹਨਾਂ ਨੇ ਸਮਣ ਸਮਣ ਇੱਕ ਨਾਲ ਲਿਆ ਇਹਨਾਂ ਨੇ ਮੰਨਿਆ ਇਹਨਾਂ ਦਾ ਆਦਮੀ ਤਾਂ ਲਿਖਦੇ ਨੇ ਅੱਛਾ ਪਰ ਸਮਨ ਪੜਾਂਗੇ ਕਿ ਸੁਮਨ ਪੜਾਂਗੇ ਜੀ ਇਹਦੇ ਸਮਨ ਲਿਖਿਆ ਹੈ ਸੁਮਨ ਪੜੋ ਸੁਮਨ ਔਂਕੜ ਲਾ ਕੇ ਅੱਛਾ ਸੁਮਨ ਜੋ ਇਸ ਪ੍ਰੇਮ ਕੀ ਇਹ ਜਿਹੜੀ ਪ੍ਰੇਮ ਦੀ ਖੇਡ ਹੈ ਬੁੱਧੀ ਨੇ ਖੇਡਣੀ ਸੀ ਹਾਂ ਜੀ ਹਾਂ ਬੁੱਧੀ ਨੇ ਖੇਡਣੀ ਸੀ ਪ੍ਰੇਮ ਦੀ ਅੱਛਾ ਔਰ ਚਿੱਤ ਨਾਲ ਖੇਡਣੀ ਸੀ ਆਪਣੇ ਖਸਮ ਨਾਲ ਹਾਂ ਜੀ ਠੀਕ ਆ ਇਹਦਾ ਪਤੀ ਹੈ ਉਹਨੇ ਛੱਡ ਕੇ ਮਨ ਨਾਲ ਤੁਰੀ ਫਿਰਦੀ ਹੈ ਬਾਹਰ ਇਹ ਦਮ ਕਿਉ ਹੋਤੀ 60 ਇਹਦਾ ਕੀ ਭਾਵ ਹੈ ਜੀ ਆ ਦਮਾਂ ਦੇ ਨਾਲ ਪੈਸੇ ਨਾਲ ਇਹ ਤਬਾਦਲਾ ਹੋ ਸਕਦਾ ਹੁੰਦਾ ਖੁਦ ਖਰੀਦਿਆ ਜਾ ਸਕਦਾ ਹੁੰਦਾ ਅੱਛਾ ਜੀ ਰਾਵਣ ਹੁੱਤੇ ਸੋ ਰੰਕ ਨਾ ਜਿਨ ਸਿਰ ਦੀਨੇ ਕਾਟ ਰਾਵਣ ਫਿਰ ਪ੍ਰੇਮ ਪੈਸੇ ਨਾਲ ਨਾ ਖਰੀਦ ਲੈਂਦਾ ਸੋਨੇ ਨਾਲ ਨਾ ਖਰੀਦ ਉਹ ਤਾਂ ਰੰਕ ਸੀ ਇਹਦਾ ਮਤਲਬ ਹੈ ਉਹਨੂੰ ਸਿਰ ਦੇਣਾ ਪਿਆ ਪ੍ਰੇਮ ਵਾਸਤੇ ਠੀਕ ਹੈ ਔਰ ਉਹਨਾਂ ਨੇ ਤਾਂ ਸਿਰਫ ਇਹੀ ਲਿਖਿਆ ਜਿੰਨ ਸਿਰ ਦੀਨੇ ਕਾਟ ਇਹਨਾਂ ਨੇ ਆਪਣੇ ਵੱਲੋਂ ਹੀ ਸ਼ਿਵ ਜੀ ਨੂੰ ਸਿਰ ਦੇਣ ਦੀ ਕਹਾਣੀ ਜੋੜ ਲਈ ਹੈ ਜੀ ਸ਼ਿਵ ਸ਼ਕਤੀ ਆਪ ਉਪਾਇ ਕੇ ਕਰਤਾ ਆਪੇ ਹੁਕਮ ਵਰਤਾਏ ਸਾਡੇ ਵੀ ਸ਼ਿਵ ਉਸੇ ਦਾ ਨਾਮ ਹੈ ਇਹਨਾਂ ਨੇ ਬੰਦਾ ਬਣਾ ਲਿਆ ਨਾ ਸ਼ਿਵ ਬਾਹਰਲਾ ਉਹਨੂੰ ਸ਼ਿਵ ਬਣਾ ਲਿਆ ਅੰਦਰਲਾ ਸ਼ਿਵ ਆ ਅੱਛਾ ਜੀ ਸਾਡਾ ਨਿਰਾਕਾਰੀ ਸ਼ਿਵਾ ਹੈ ਦਸਮ ਪਾਸ਼ਾ ਉਸ ਨੂੰ ਕਹਿੰਦੇ ਸ਼ਿਵਾ ਵਰ ਮੋਹਿਆ ਹੈ ਇਹਨਾਂ ਦੇ ਅਰਥ ਹੈ ਜੀ हे ਸੰਮਨ ਜੇਕਰ ਇਸ ਪ੍ਰੇਮ ਦਾ ਵੱਟਾ ਸੱਟਾ ਦਮੜਿਆਂ ਤੋਂ ਹੋ ਸਕਦਾ ਹੁੰਦਾ ਤਾਂ ਰਾਵਣ ਵਰਗੇ ਰਾਜੇ ਕੋਈ ਕੰਗਾਲ ਨਹੀਂ ਸਨ ਰਾਵਣ ਨੇ ਪ੍ਰੇਮ ਦੀ ਖਾਤਰ ਆਪਣੇ ਸਿਰ ਕੱਟ ਤੇ ਸ਼ਿਵ ਜੀ ਦੀ ਭੇਟ ਚੜਾ ਦਿੱਤੇ ਸਿਰ ਦੇਣਾ ਪੈਂਦਾ ਪੈਸਿਆਂ ਦੇ ਚੜਾਵਾ ਬੰਦ ਕੀਤਾ ਮੰਦਰਾਂ ਚੋਂ ਸੋਨਾ ਬੰਦ ਕੀਤਾ ਮੰਦਰਾਂ ਚੋਂ ਜਿਹੜੇ ਹੀਰੇ ਜਵਾਹਰਾਤ ਲਾਉਂਦੇ ਬੰਦਰਾ ਤੇ ਫਿਰ ਉਹ ਬੰਦ ਹੁੰਦੇ ਸੀ ਇਹਨਾਂ ਦੇ ਠੀਕ ਹੈ ਪਰ ਸਿਰ ਦਾ ਜਿਹੜਾ ਗੁਰਮਤ ਅਨੁਸਾਰ ਅਰਥ ਬਣਦਾ ਉਹ ਤਾਂ ਮਨ ਬਣਦਾ ਹੈ ਨਾ ਜੀ ਉਹ ਮੈਂ ਕਹਿੰਦਾ ਦੂਆ ਵੀ ਦਿੰਦੇ ਇਹ ਦਿੰਦਾ ਕੌਣ ਜਿਹੜੇ ਇਹ ਦਿੰਦੇ ਨੇ ਨਾ ਨਿਆਣੇ ਬੱਚਿਆਂ ਦੇ ਕੇਸ ਲਾਉਂਦੇ ਨੇ ਉਹ ਬਲੀ ਦੇਣ ਦੇ ਬਰਾਬਰ ਹੀ ਲਿਖਿਆ ਹੈ ਇਹਨਾਂ ਦੇ ਉਹ ਛੱਡ ਲਾਉਂਦੇ ਨੇ ਜਿਹੜੀ ਇਸ ਤਰ੍ਹਾਂ ਦੇ ਵੀ ਵਚਨ ਹੈ ਵੀ ਸਿਰ ਮਨ ਵਾਸਤੇ ਆਇਆ ਚੇਤਨ ਚੀਜ਼ ਵਾਸਤੇ ਆਇਆ ਨਾ ਕਿ ਬਾਹਰ ਦੀ ਖੋਪੜੀ ਵਾਸਤੇ ਹੈ ਨਾ ਜੀ ਉਹਨਾਂ ਦਾ ਸਿਰਫ ਪਾਛਾ ਗੱਲ ਆ ਆਪਣੀ ਤਾਂ ਦੀ ਗੱਲ ਹੀ ਨਹੀਂ ਹੋਈ ਉਹਦੀ ਵੀ ਗੱਲ ਨਹੀਂ ਸੀ ਦੀ ਕੋਈ ਇਹਨਾਂ ਨੇ ਬਾਹਰ ਜੋੜਨੇ ਵਾਲਿਆਂ ਨੇ ਜੋੜੀ ਹੋਈ ਹੈ ਠੀਕ ਹੈ ਰਾਵਣ ਨੇ ਵੀ ਆਪਣਾ ਜਿਹੜਾ ਮਨ ਹੈਗਾ ਉਹ ਚਿੱਤ ਨੂੰ ਸ਼ਿਵ ਨੂੰ ਸਮਰਪਿਤ ਕਰਤਾ ਸੀ ਠੀਕ ਹੈ ਜੀ ਆਪਾਂ ਖਰਵਾਂ ਪਤਾ ਸੋਨੇ ਉੱਤੇ ਹੀਰੇ ਲਾਈ ਬੈਠੇ ਨੇ ਮੰਦਰਾਂ 'ਚ ਭਗਤੀ ਦੇ ਵਿੱਚ ਹੀਰੇ ਜਵਾਹਰਾਤ ਮੋਤੀ ਦਾਨ ਹੋਈ ਨਹੀਂ ਸਕਦਾ ਤਰੂ ਨੂੰ ਧੰਦਾ ਬਣਾਉਣ ਤੇ ਬੈਨ ਲਾਇਆ ਹੋਇਆ ਇਹ ਪਤੇ ਵਿੱਚ ਸਿਰਫ ਪੈਸੇ ਤੇ ਚੜਾਵੇ ਕੁਝ ਲੋੜ ਹੀ ਨਹੀਂ ਮਾਇਆ ਦੀ ਚੜਾਉਣ ਦੀ ਇੱਥੇ ਇਹ ਪ੍ਰੇਮ ਦੀ ਖੇਡ ਹੈ ਠੀਕ ਹੈ ਜੀ ਇਹਦੇ ਫਿਰ ਤਾਂ ਆਪਣੇ ਗੁਰਦੁਆਰਾ ਸਾਹਿਬ ਵਾਲੇ ਵੀ ਵਿੱਚੇ ਆ ਜਾਣਗੇ ਜੀ ਸਾਰੇ ਇਹਨਾਂ ਵਿੱਚ ਗੁਰਦੁਆਰੇ ਇਹਨਾਂ ਦੇ ਬਣੇ ਨੇ ਬਾਕੀ ਹੋ ਕੇ 15 ਤੋਂ ਹੀ ਨਵੇਂ ਮੰਦਰ ਬਣ ਗਏ ਜਦੋਂ ਮੰਦਰ ਵਾਲੇ ਨਾਮ ਨੇ ਤਾਂ ਇਹਨਾਂ ਨੇ ਨਵੇਂ ਬਣਾ ਲਏ ਮੰਦਰ ਉਹਨਾਂ ਤੋਂ ਬਾਕੀ ਹੋ ਕੇ ਬਣੇ ਨੇ ਪਰ ਕੰਮ ਤਾਂ ਉਹੀ ਕਰਨ ਲੱਗੇ ਫਾਇਦਾ ਕੀ ਹੋਇਆ ਸੀ ਇਹਨਾਂ ਦਾ ਬਣਾਇਆ ਦਾ ਤਾਂ ਫਾਇਦਾ ਸੀ ਜੇ ਆ ਜਿਹੜੀ ਗੱਲ ਕਹੀ ਹੈ ਇਹ ਤੋਂ ਇਹਦੇ ਤੇ ਪਹਿਰਾ ਦਿੰਦੇ ਫਿਰ ਤਾਂ ਫਾਇਦਾ ਸੀ ਕੰਮ ਤਾਂ ਉਹੀ ਕਰਦੇ ਨੇ ਇਹਨਾਂ ਦਾ ਕੀ ਫਾਇਦਾ ਹੋਇਆ ਠੀਕ ਹੈ ਜੀ ਪੰਜਵੇਂ ਪਾਤਸ਼ਾਹ ਨੇ ਉਹ ਸ਼ਖਸ ਦੀ ਚੋਣ ਕੀਤੀ ਹੈ ਰਾਵਣ ਦੀ ਜਿਹਦੇ ਕੋਲ ਕੋਈ ਸੋਨੇ ਦੀ ਲੰਕਾ ਸੀ ਹੈ ਜੀ ਹਾਂ ਵੀ ਉਹਨਾਂ ਕੋਲ ਐਨਾ ਸਭ ਕੁਝ ਹੁੰਦੇ ਹੋਏ ਉਹਨਾਂ ਨੂੰ ਵੀ ਆਪਣਾ ਜਿਹੜਾ ਮਨ ਹੈ ਉਹ ਚਿੱਤ ਨੂੰ ਅਰਪਣ ਕਰਨਾ ਪਿਆ ਹੈ ਜੀ ਹਾਂ ਨਹੀਂ ਤਾਂ ਉਹ ਸੋਨੇ ਵੱਟੇ ਉਹਨਾਂ ਲੈ ਲੈਂਦੇ ਠੀਕ ਹੈ ਜੀ ਮਨ ਵਿੱਚ ਹੈ ਸਤਿਗੁਰ ਕੇ ਪਾਸ ਹੈ ਜੀ ਬਿਲਕੁਲ ਬਿਲਕੁਲ ਮਨ ਦੇ ਰਾਮਲੀਓ ਹੈ ਮੋਲ ਠੀਕ ਹੈ ਜੀ ਇੱਥੇ ਪਹਿਲੇ ਚੋਬੁੱਲੇ ਦੀ ਸਮਾਪਤੀ ਹੈ ਜੀ ਹਾਂ ਜੀ